ਨਾਨਾ ਕਰਤ ਨਾ ਛੁੱਟੀ ਐ ਵਿਣ ਗੁਣ ਜੰਪੁਰ ਜਾਹੇ ਨਾ ਤਿਸ ਇਹ ਨਾ ਉਹ ਹੈ ਅਵਗੁਣ ਫਿਰ ਪਛਤਾਹੇ ਨਾਨਾ ਕਰਤ ਨਾ ਐ ਨਾਨਾ ਨਾ ਨਾ ਛੁਟਕਾਰਾ ਨਹੀਂ ਐ ਹਰੇ ਗੀਤ ਤੇ ਵਿੱਚ ਐ ਹਰੇ ਹੈ ਤੇ ਦੇ ਦੇਦੀ ਹੈ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਜਾਣਦਾ ਹੀ ਨਹੀਂ ਇਦਾਂ ਨਹੀਂ ਛੁੱਟਿਆ ਜਾਣਾ ਨਾਨਾ ਕਰਤ ਨਾ ਛੁੱਟੀ ਐ ਬਿਨ ਕੋਲ ਜੰਪਰ ਜਾਏ ਗੁਨਾਹ ਤੇ ਜਿਹੜੇ ਖੜੇ ਨੇ ਉਹਨਾਂ ਨੂੰ ਜੰਪਰ ਲੈ ਹੀ ਜਾਣਾ ਅਗਲੇ ਦੇ ਨਾ ਗੁਣ ਜੰਪਰ ਜਾਏ ਮਾਤ ਇਸ ਇਹ ਨਾ ਉਹ ਹੈ ਅਵਗੁਣ ਫਿਰ ਪਛਤਾਏ ਨਾ ਕਿਸੇ ਨਾ ਉਹ ਨਾ ਤਾਂ ਲੋਕ ਰਿਹਾ ਨਾ ਪਰਲੋਕ ਰਿਆ ਨਾ ਮਾਇਆ ਮਿਲੀ ਨਾ ਰਾਮ ਦੋਨੋਂ ਨਹੀਂ ਮਿਲਣੇ ਠੀਕ ਹੈ ਜੀ ਹਾਂ ਅਵਗੁਣੀ ਫਿਰ ਪਛਤਾਉਗੀ ਇਹ ਹੁਣ ਚਤਰਾਈ ਕਰਦੀ ਹੈ ਨਾ ਬਹੁਤ ਚਤਰਾਈ ਹੈ ਜੇ ਚਤਰ ਹੈ ਬਹੁਤ ਹੁਸ਼ਿਆਰ ਹੈ ਲੋਕਾਂ ਨੂੰ ਧੋਖੇ ਦੇਣੇ ਝੂਠ ਬੋਲਣੇ ਫੇਰ ਕੋ ਬੜੂ ਫਿਰ ਇਹਦਾ ਇਹ ਹਾਲ ਹੋਣਾ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਵਿਣ ਨਾਮੇ ਨਿਰਭਉ ਕਹਾ ਕਿਆ ਜਾਣਾ ਬਿਮਾਨ ਨਾ ਕੇ ਗਿਆਨ ਧਿਆਨ ਹੈ ਜਿਹਨੂੰ ਗਿਆਨ ਨਾਲ ਧਿਆਨ ਦੋਏ ਦੀ ਹੂੰ ਹੂੰ ਨਾ ਕਿ ਧਰਮ ਧਿਆਨ ਨਾ ਧਰਮ ਦਾ ਪਤਾ ਹੈ ਨਾ ਧਿਆਨ ਦਾ ਪਤਾ ਹੈ ਨਾ ਗਿਆਨ ਦਾ ਪਤਾ ਹੈ ਵਿਣ ਨਾਮੇ ਨਿਰਭਉ ਕਹਾ ਨਾਮ ਤੇ ਬਿਨਾ ਨਿਰਭਉ ਕਿਵੇਂ ਹੋ ਜੂ ਨਾਮ ਤੇ ਬਿਨਾ ਫਿਰ ਪੈਦਾ ਮੁਕਤੀ ਨਹੀਂ ਹੋ ਸਕਦੀ ਕਿਆ ਜਾਣਾ ਅਪਮਾਨ ਕੀ ਹੁੰਦਾ ਇਹਦਾ ਵੀ ਨਹੀਂ ਪਤਾ ਹੈਗਾ ਅਪਮਾਨ ਦੇ ਸਰ ਜੀ ਡੰਡਾ ਪੈਣਾ ਗਰਭ ਤੇ ਪ੍ਰਹਾਰ ਹੋ ਜਾਣਾ ਅੱਛਾ ਉਹਦਾ ਪਤਾ ਹੀ ਕੋਈ ਨਹੀਂ ਤੇ ਪ੍ਰਹਾਰ ਹੋਣਾ ਠੀਕ ਹੈ ਥਾਕ ਰਹੀ ਕਿ ਅਪੜਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗਲੇ ਕਿਸ ਪੈ ਕਰੀ ਪੁਕਾਰ ਥਾਕ ਰਹੀ ਤੇ ਵਪਣਾ ਥਾਕ ਰਹੀ ਤੇ ਵਪਣਾ ਕਿਸ ਤਰ੍ਹਾਂ ਆਪਣਾ ਹੈ ਜੀ ਹਾਂ ਆਪਣਾ ਸਮੇਂ ਰੁਕਾਵਟ ਦਾ ਰਾਜੇ ਪੈ ਜੀ ਜੇ ਰਾਜੇ ਗਿਆ ਰਸਤਾ ਬਾਤ ਨਹੀਂ ਨਾ ਪਾਰ ਨਾ ਨੁੱਪੜਦਾ ਥੱਲੇ ਗਹਿਰਾਈ ਦਾ ਪਤਾ ਲੱਗਦਾ ਨਾ ਪਾਰ ਜਾ ਸਕਦੀ ਹੈ ਨਾ ਤਰੀ ਨਾ ਪਾਰ ਨਾ ਸਾਜਣ ਸੇ ਰੰਗੁਲੇ ਕਿਸ ਪੈ ਕਰੀ ਪੁਕਾਰ ਨਾ ਸਾਜਣ ਸੇ ਰੰਗੁਲੇ ਨਾ ਸਾਜਣ ਬੋੜੇ ਉਹਦਾ ਸਾਹ ਹੱਥ ਮਿਲੇ ਸਾਰਾ ਮਿਲੇ ਰਿਦਲੇ ਸਾਜਣ ਦਾ ਇਸ ਵੇ ਕਰੀ ਪੁਕਾਰ ਪੁਕਾਰ ਕੀ ਦੇ ਕਰੇ ਠੀਕ ਹੈ ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਨ ਹਾਰ ਜਿਨ ਵਿਛੋੜੀ ਸੋ ਸੀ ਗੁਰ ਕੈ ਹੇਤ ਅਪਾਰ ਨਾਨਕ ਪ੍ਰਿਉ ਪ੍ਰਿਉ ਜੇ ਕਰੀ ਜੇ ਹੁਣ ਵੀ ਉਹਨੂੰ ਯਾਦ ਕਰੇ ਪ੍ਰਿਯ ਪ੍ਰਿਯ ਕਰੇ ਤਾਂ ਵੀ ਕੁਝ ਗੱਲ ਬਣ ਜਵੇ ਅੱਛਾ ਜੀ ਤਾਂ ਵੀ ਸੱਜਣ ਸੁਣ ਲਵੇ ਨਾਨਕ ਪ੍ਰਿਯ ਪ੍ਰਿਯ ਜੇ ਕਰੀ ਮੇਲੇ ਮੇਲਣ ਹਾਰ ਮੇਲਣ ਹਾਰ ਜਿਨ ਵਿਛੋੜੀ ਸੋ ਮੇਲ ਸੀ ਗੁਰ ਕੈ ਹੇਨ ਵਿਛੋੜੀ ਦੀ ਜਿਹਨੇ ਆ ਉਹੀ ਮਿਲੂਗਾ ਗੁਰ ਕੇ ਹੇਤ ਪਿਆਰ ਗੁਰ ਕੇ ਹੇਤ ਪਿਆਰ ਹੋਊ ਤਾਂ ਮਿਲੂ ਗੁਰ ਕੇ ਹੇਤ ਅਪਾਰ ਗੁਰ ਕੇ ਹੇਤ ਅਪਾਰ ਜੇ ਗੁਰ ਨਾਲ ਹੇਤ ਕਰੂ ਅਪਾਰ ਹੈ ਹੋਊ ਅਪਾਰ ਹੈ ਤਾਂ ਫਿਰ ਮਿਲ ਜੂ ਹਾਂਜੀ ਅਪਾਰ ਹੇਤ ਅਪਾਰ ਹੇਤ ਹੀ ਪਿਆਰ ਹੁੰਦਾ ਠੀਕ ਹੈ ਜੀ ਪ੍ਰੇਮ ਅਪਾਰ ਹੇਤ ਪ੍ਰੇਮ ਇਹਨੂੰ ਕਹਿੰਦੇ ਹਨ ਜੀ